ਜੁਗਤ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰਾਤ ਜਾਹੀ ਕੁਲ ਤੇ ਪ੍ਰਗਟ ਹੋਈ ਤਾਹੀ ਕੁਲ ਕਉ ਉਨ ਦਵਾਦਸ ਗੁਰਿੰਦ ਕਉ ਤੇਰੀ ਉਪਮਾ ਤੋਏ ਬਨ ਆਵੇ ਤੇਰੀ ਉਪਮਾ ਦਸ ਗੁਣ ਤੇਰੇ ਭਲੇ ਅਮਰ ਦਸ ਗੁਣ ਤੇਰੇ ਪਈ ਕੰਨ ਹਾਰ ਗੂੰਦ ਬਸ ਵਰਮਾਵਲ ਕੰਨ ਹਾਰ ਗੂੰਦ ਬਸ ਵਰਮਾਵਲ ਕੁਸਮ ਬਸੰਤ ਗਨੰਤ ਨਿਆਵੇ ਗਨੰਦ ਪੱਲੇ ਅਮਰ ਦਾਸ ਗੁਣ ਤੇਰੇ ਪੱਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਤੋ ਅਮਰਦਾਸ ਪਰਸੀਐ ਭੂਮ ਪਾਤਕ ਬਨਾਸੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਾਉ ਮੁਕੈ ਗੁਣ ਤੇਰੇ ਤੇਰੀ ਉਪ ਉਪਮਾ ਤੋਹੇ ਮਨ ਆਵੇ ਤੇਰੀ ਮਾ ਕਨ ਹਰ ਬੂਦ ਬਸੁਰਮਾ ਨਰ ਕੁਸਮ ਬਸੰਤ ਗਨੰਤ ਨਾ ਆਵੇ ਬਈ ਰਵ ਸਾਸ ਕਿਰਣ ਉਦਰ ਸਾਗਰ ਕੋ ਆਓ ਰਵ ਸਾਸ ਕਿਰਣ ਉਦਰ ਸਾਗਰ ਰੰਗ ਤਰੰਗਿਆਂ ਕੋ ਪਾਵੇ ਪੱਲੇ ਅਮਰ ਦਾਸ ਗੁਣ ਤੀਵੇ ਪੱਲੇ ਅਮਰ ਦਾਸ ਗੁਣ ਤੀਵੇ ਤੇਰੀ ਉਪਮਾ ਤੋਹੇ ਬਣ ਆਵੇ ਤੇਰੀ ਉਪਮਾ ਸਤਿਗੁਰੂ ਦੀ ਸਾਜੀ ਨਿਵਾਜੀ ਸਾਧ ਸੰਗਤ ਆਪਣੀ ਮਨ ਬਿਰਤੀ ਇਕਾਗਰ ਕਰਨ ਲਈ ਰਸਨਾ ਪਵਿੱਤਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਅਮਰਦਾਸ ਜੀ ਫਿਰ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਜੀ ਗੁਰਮੁਖੋ ਮੈਨੂੰ ਮੈਂ ਜੰਤਰੀ ਤੋਂ ਜਾਂ ਕਿਸੇ ਚੀਜ਼ ਤੋਂ ਦੇਖਿਆ ਨਹੀਂ ਸੀ ਮੈਨੂੰ ਹੁਣੇ ਆ ਕੇ ਪਤਾ ਲੱਗਾ ਕਿ ਅੱਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਪੁਰਬ ਮਨਾ ਰਹੇ ਹਨ ਤੋ ਉਹਨਾਂ ਦੇ ਵਾਸਤੇ ਬਹੁਤ ਕੁਝ ਸਵਈਆਂ 'ਚ ਜਾਂ ਗੁਰਬਾਣੀ ਉਹਨਾਂ ਦੀ ਬਹੁਤ ਸਿੱਖਿਆਦਾਇਕ ਹੈ ਇੱਕ ਸਮੁੰਦਰਵਤ ਹੈ ਉਹਨਾਂ ਦੇ ਜਿਸ ਤਰ੍ਹਾਂ ਇਹ ਪੱਡਾਂ ਦੇ ਸਵਈਆਂ 'ਚ ਉਹਨਾਂ ਨੇ ਕਿਹਾ ਕਹਿੰਦੇ ਕਨ ਹਰ ਬੂੰਦ ਬਸੋ ਰਮਾਵਲ ਕੁਸਮ ਬਸੰਤ ਗਨੰਤਨ ਆਵੇ ਕਨ ਹਰ ਜਿਹੜੇ ਬੱਦਲਾਂ ਦੀਆਂ ਬੂੰਦਾਂ ਹਨ بارش ਦੀਆਂ ਗਿਣੀਆਂ ਨਹੀਂ ਜਾ ਸਕਦੀਆਂ ਪਰ ਕਹਿੰਦੇ ਗਿਣ ਹੋ ਸਕਦੀਆਂ ਹਨ ਕੁਸਮ ਬਸੰਤ ਗਨੰਤਨ ਆਵੈ ਤੇ ਜਿਹੜਾ ਬਨਾਸਪਤੀ ਹੈ ਇਹ ਕਿੰਨੀ ਨਾ ਕੀ ਸਾਰੀ ਸ੍ਰਿਸ਼ਟੀ ਦੇ ਉੱਤੇ ਫੈਲੀ ਹੋਈ ਹੈ ਇਹਦਾ ਕੋਈ ਅੰਤ ਨਹੀਂ ਆ ਪਾ ਸਕਦਾ ਤੇ ਕੁਸਮ ਬਸੰਤ ਗਨੰਤਨ ਆਵੈ ਗਿਣੀ ਨਹੀਂ ਜਾ ਸਕਦੀ ਪਰ ਇਹਨੂੰ ਵੀ ਗਿਣ ਸਕਦਾ ਕੋਈ ਤਾਂ ਫੇਰ ਕਹਿੰਦੇ ਹਨ ਰਵਸਸ ਕਿਰਨ ਉਦਰ ਸਾਗਰ ਕੋ ਸੂਰਜ ਔਰ ਚੰਦਰਮਾ ਦੀਆਂ ਕਿਰਨਾਂ ਜਿਹੜੀਆਂ ਹਨ ਇਹ ਨਹੀਂ ਗਿਣੀਆਂ ਜਾ ਸਕਦੀਆਂ ਸਾਡੇ ਸਾਇੰਸਦਾਨ ਕਾਤੋਂ ਲੱਗੇ ਹਨ ਉਹ ਇੱਕ ਬ੍ਰਹਿਮੰਡ ਦੀ ਖੋਜ ਨਹੀਂ ਕਰ ਸਕੇ ਪਰ ਉਹ ਧੰਨ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ ਸਰਵ ਜੀਆਂ ਕਾ ਰੇ ਉਹ ਏਡਾ ਵੱਡਾ ਹੈ ਅਕਾਲ ਪੁਰਖ ਜਿਹੜਾ ਕਿ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਔਰ ਉਹਨਾਂ ਨੂੰ ਉਹ ਕੰਟਰੋਲ ਕੀਤਾ ਹੋਇਆ ਹੈ ਉਸਨੇ ਉਹਨਾਂ ਨੂੰ ਰਿਜਕ ਮਹਾਰਾਜ ਕਹਿੰਦੇ 84 ਲੱਖ ਜੂਨ ਉਪਾਈ ਰਿਜ਼ਕ ਦੀਆ ਸਭ ਹੂੰ ਕੋ ਤਦਕਾ ਉਹ ਸਾਰਿਆਂ ਨੂੰ ਰਿਜ਼ਕੋ ਦਿੰਦਾ ਹੈ ਤੇ ਕਹਿੰਦੇ ਗੰਗ ਤਰੰਗ ਅੰਤ ਕੋ ਪਾਵੈ ਗੰਗਾ ਦੇ ਦਰਿਆ ਦੇ ਜਾਂ ਸਮੁੰਦਰ ਦੀਆਂ ਲਹਿਰਾਂ ਦਾ ਕੋਈ ਅੰਤ ਨਹੀਂ ਪਾ ਸਕਦਾ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਚ ਆਖਿਆ ਹੈ ਕਹਿੰਦੇ ਹਨ ਤੂੰ ਦਰਿਆਓ ਦਾਣਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਂ ਤੋ ਉਸ ਅਕਾਲ ਪੁਰਖ ਜਿਹੜਾ ਸਤਿਗੁਰੂ ਹੁੰਦਾ ਹੈ ਇਹ ਦੁਨੀਆ ਨੂੰ ਭੁਲੇਖਾ ਪੈ ਗਿਆ ਹੈ ਕਿ ਜਿਹੜਾ ਦੇਹ ਧਾਰੀ ਸਤਿਗੁਰੂ ਹੁੰਦਾ ਹੈ ਨਾ ਉਹ ਅਕਾਲ ਪੁਰਖ ਦਾ ਰੂਪ ਹੁੰਦਾ ਨਿਰਗੁਣ ਆਪ ਸਰਗੁਣ ਵੀ ਉਹੀ ਤੇ ਕਲਾ ਧਾਰ ਜਿਨ ਸਗਲੀ ਮੋਹੀ ਜਿਹੜੇ ਇਹਦੇ ਵਿੱਚ ਅੰਤਰ ਕਰਦੇ ਹਨ ਉਹ ਭੁਲੇਖੇ ਵਿੱਚ ਰਹਿੰਦੇ ਹਨ ਜਿੰਨੀ ਗੁਰਬਾਣੀ ਉਚਾਰਨ ਕੀਤੀ ਗਈ ਹੁਣ ਜਿਨ੍ਹਾਂ ਦਾ ਗੁਰਪੁਰਬ ਮਨਾ ਰਹੇ ਅਸੀਂ ਇਹ ਸਤਿਗੁਰੂ ਜੀ ਬੇਸ਼ੱਕ ਬਾਅਦ 'ਚ ਨਿਸ਼ਾਵਿਆਂ ਦੇ ਥਾਂ ਬਣੇ ਸਭ ਕੁਝ ਇਹਨਾਂ ਨੇ ਕੀਤਾ ਮਗਰ ਪਹਿਲੀ ਅਵਸਥਾ ਜਿਹੜੀ ਸੀ ਸਾਨੂੰ ਉਥੋਂ ਮਿਸਾਲ ਮਿਲਦੀ ਹੈ ਕਿ ਉਹ ਏਡੀ ਉੱਚੀ ਹਸਤੀ ਜਿਹੜੀ ਕਿ ਦਰਗਾਹੋਂ ਉਹਨਾਂ ਦੇ ਲੇਖ ਲਿਖੇ ਹੋਣਗੇ ਪਰ ਉਹ ਜਿਸ ਵੇਲੇ ਦੁਨਿਆਵੀ ਤੌਰ ਤੇ ਆ ਕੇ ਗੁਰੂ ਨਹੀਂ ਧਾਰਨ ਕੀਤਾ ਦੇ ਧਾਰੀ ਗੁਰੂ ਧਾਰਨ ਨਹੀਂ ਕੀਤਾ ਗੰਗਾ ਤੇ ਜਾਂਦੇ ਰਹੇ ਸੇਵਾ ਕਰਦੇ ਰਹੇ ਔਰ ਸੇਵਾ ਵੀ ਇੰਨੀ ਕਰਦੇ ਰਹੇ ਕਿ ਸੰਗ ਦੇ ਨਾਲ ਜਾਣਾ ਸਾਰੇ ਸੰਗ ਨੂੰ ਪਾਣੀ ਪੜਾ ਕੇ ਫੇਰ ਦੌੜ ਕੇ ਜਾ ਕੇ ਦੂਸਰੇ ਖੂਹ ਤੇ ਫੇਰ ਜਾ ਕੇ ਉੱਥੇ ਠੀਆ ਲਾ ਦੇਣਾ ਉੱਥੇ ਫੇਰ ਪਾਣੀ ਇਸੇ ਤਰ੍ਹਾਂ ਪਲਾਉਣਾ ਤੇ 17ਵੀਂ ਵਾਰ ਜਦ ਆ ਰਹੇ ਸਨ ਤੇ ਇੱਕ ਬ੍ਰਹਮਚਾਰੀ ਨੂੰ ਜਲ ਸ਼ਿਕਾਇਆ ਮੈਂ ਬਹੁਤ ਡਿਟੇਲ 'ਚ ਨਹੀਂ ਜਾਣਾ ਮੈਂ ਥੋੜੇ ਚਿਰ 'ਚ ਤੁਹਾਡੇ ਪਾਸ ਥੋੜੀਆਂ ਅਰਜ਼ਾਂ ਕਰ ਦੇਣੀਆਂ ਕਿ ਉਹ ਪਾਣੀ ਉਹਨਾਂ ਵੀ ਪੀਤਾ ਤੇ ਉਹ ਦੇਖਦਾ ਸੀ ਬ੍ਰਹਮਚਾਰੀ ਵੀ ਇਹ ਗੁਰਮੁਖ ਜਿਹੜਾ ਬੜੀ ਸੇਵਾ ਕਰਦਾ ਨੱਠ ਨੱਠ ਕੇ ਵੀ ਇਹਨੂੰ ਪੁੱਛਾਂ ਵੀ ਤੈਨੂੰ ਕਿਹੜੇ ਗੁਰੂ ਤੋਂ ਸਿੱਖਿਆ ਮਿਲੀ ਹੈ ਪੁੱਛ ਲੈਂਦੇ ਹਨ ਜਿਸ ਤਰ੍ਹਾਂ ਮੁਕਤਸਰ ਸਾਹਿਬ ਸਰਪਾਈ ਅਤਰ ਸਿੰਘ ਦੇ ਸਿਰ ਦੇ ਵਿੱਚ ਉਹ ਨਿਹੰਗ ਸਿੰਘ ਨੇ ਸਲੋਤਰ ਮਾਰਿਆ ਕਿਉਂਕਿ ਤਖਤਾਂ ਵਾਲਿਆਂ ਨੇ ਲਿਖ ਦਿੱਤਾ ਸੀ ਕਿ ਗੁਰੂ ਰਾਮ ਸਿੰਘ ਕਲਾਮ ਪੜਾਉਂਦੇ ਹਨ ਔਰ ਇਹਨਾਂ ਨੂੰ ਤਖਤਾਂ ਤੇ ਕੂਕਿਆਂ ਨੂੰ ਨਹੀਂ ਚੜਨ ਦੇਣਾ ਉਹਦਾ ਸਿਰ ਪਾੜ ਦਿੱਤਾ ਤੇ ਪਰ ਉਸ ਨੇ ਉਹ ਪਲੇਗ ਪਈ ਹੋਈ ਸੀ ਉਹਨਾਂ ਦਿਨਾਂ 'ਚ ਉਸ ਨੇ ਜਾ ਕੇ ਉਹਦੀ ਸੇਵਾ ਕੀਤੀ ਤੇ ਉਹ ਕਹਿੰਦਾ ਵੀ ਮੈਨੂੰ ਇਹ ਦੱਸ ਭਈ ਤੇਰਾ ਗੁਰੂ ਕੌਣ ਹੈ ਜਿਹਨੇ ਤੈਨੂੰ ਇੰਨੀ ਸ਼ਾਂਤੀ ਦਿੱਤੀ ਹੈ ਉਹ ਗੁਰਸਿੱਖਾਂ ਨੇ ਮੰਨ ਕੇ ਦਿਖਾਇਆ ਕਿ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਕੋਮ ਉਹ ਸਿੱਖਾਂ ਨੇ ਸਤਿਗੁਰੂ ਰਾਮ ਸਿੰਘ ਦੇ ਨੇ ਮੰਨ ਕੇ ਦਿਖਾਇਆ ਤਾਂ ਫੇਕ ਹੀ ਹੋਇਆ ਉਸ ਨੂੰ ਉਹ ਮਾਗਾ ਸਿੰਘ ਉਸ ਦਾ ਨਾਮ ਸੀ ਉਸ ਨੂੰ ਭੈਣੀ ਸਾਹਿਬ ਲਿਆ ਕੇ ਗੁਰੂ ਹਰੀ ਸਿੰਘ ਜੀ ਦੀ ਹਜ਼ੂਰੀ 'ਚ ਉਹਨੂੰ ਭਜਨ ਪੁਛਾਇਆ ਔਰ ਉਹਨੂੰ ਨਾਮਧਾਰੀ ਸਿੰਘ ਸਜਾਇਆ ਤੇ ਹੁਣ ਮੈਂ ਗੁਰੂ ਅਮਰਦਾਸ ਜੀ ਬਾਰੇ ਅਰਜ ਕਰਦਾ ਸੀ ਉਹ ਜਿਸ ਵੇਲੇ ਪਾਣੀ ਪੀ ਲਿਆ ਉਸ ਤੇ ਉਸ ਪਹਿਲਾਂ ਉਹ ਕਹਿੰਦੇ ਜੀ ਮੈਂ 17ਵੀਂ ਵਾਰ ਹੁਣ ਨਾ ਕੀਗਾ ਇਸ਼ਨਾਨ ਕਰਕੇ ਆਇਆ ਗੰਗਾ ਦਾ ਤੇ ਉਹ ਜਿੱਦਾਂ ਪੜਦੇ ਹੁੰਦੇ ਸੀ ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲਾ ਮੁਕਤੀ ਨਹੀਂ ਹੋਣੀ ਨਾਮ ਤੋਂ ਬਿਨਾ ਤੇ ਉਹ ਫਿਰ ਜਦ ਉਹ ਕਹਿੰਦੇ ਵੀ ਮੈਂ ਤੇਰਾ ਗੁਰੂ ਪੁੱਛਦਾ ਕਹਿੰਦੇ ਵੀ ਗੁਰੂ ਤਾਂ ਨਹੀਂ ਧਾਰਨ ਕੀਤਾ ਉਹ ਕਹਿੰਦਾ ਭਲਿਆ ਲੋਕਾ ਮੇਰਾ ਤਾਂ ਜਨਮ ਭ੍ਰਸ਼ਟ ਕਰ ਦਿੱਤਾ